ਦੋਰਾ ਸ਼ਹਿਰ ਬੇਸਾਰ ਕੇ ਵਿਖੇ ਬਾਣਾ ਸੂਰ ਨਰੇਸ ਦੇਸ ਦੇਸ ਈਸ਼ਵਰ ਚੁਕੇ ਜਨਕ ਦੁਤੀਐ ਅਲਕੇਸ ਚੌਪੀ ਜੋਗਮਤੀ ਤਾਕੀ ਪਟਰਾਣੀ ਸੁੰਦਰ ਭਵਨ ਤੀਨ ਹੂ ਜਾਨੀ ਜੋਵਨ ਜੀਵ ਅਦਕ ਤਿਸ ਸੋ ਹੈ ਸੁਰ ਨਰ ਜਛ ਭਜੰਗਨ ਮੋਹ ਹੈ ਦੋਰਾ ਊਖਾ ਨਾਮਾ ਕਨਕਾ ਉਪਜਿਤ ਭਈ ਅਪਾਰ ਲਾਜ ਸੀਲ ਸੁਭ ਸਕੁਚ ਬ੍ਰਤ ਨਿਜ ਕਰ ਕੀਏ ਕਰਤਾਰ ਅੜਿਲ ਤਾਕੋ ਰੂਪ ਅਨੂਪ ਸਰੂਪ ਵਿਰਾਜੀ ਸੁਰ ਨਰ ਜਛ ਭਜੰਗਨ ਕੋ ਮਨ ਲਾਜੀ ਤਾਕੋ ਕੋਰ ਕਟਾਸ਼ ਬਿਲੋਕਨ ਪਾਈਐ ਹੋ ਬਿਨ ਦੀਨੋ ਹੀ ਦਾਮਨ ਸਦਾ ਬਿਕਾਈਐ ਨੈਣ ਹਰਨ ਸੇ ਸਿਆਮ ਬਿਸਿਕ ਜਾਨਕ ਬਢਿਆਰੇ ਸੁਭ ਸੁਹਾਗ ਤਨ ਪਰੇ ਚਾਰ ਸੋਵਿਤ ਕਜਰਾਰੇ ਕਮਲ ਹੀਰ ਛਬ ਲੱਜੈ ਦਿਵਤ ਦਾਮਨ ਕੁਰਰਾਵੈ ਹੋ ਬਨ ਬਨ ਭ੍ਰਮੈ ਭਿਹੰਗ ਆਜ ਲਾਗੇ ਅੰਤ ਨਾ ਪਾਵੈ ਜਨਕ ਪਖਰੀਆ ਤੁਰੈ ਜਨਕ ਜਮ ਸੀ ਸੀਸੋ ਹੈ ਖੜਗ ਬਾੜ ਜਨ ਧਰੇ ਪੋਹਬ ਨਰਗਿਸ ਤਟ ਕੋ ਹੈ ਜਨਕ ਰੈਨ ਕੇ ਜਗੇ ਹੀਰ ਹਰ ਨਿਜ ਛਬ ਹਾਰੇ ਹੋ ਬਾਲ ਤਿਹਾਰੇ ਨੈਣ ਜਨਕ ਦੋ ਮਤਵਾਰੇ ਚੁੰਚ ਰੀੜ ਛਬ ਹੀਰ ਪੈ ਅਬ ਲੱਗੇ دیਵਾਨੇ ਮ੍ਰਿਗਾ ਬਲੋਪਨ ਬਸਤ ਬਹੁਰ ਗ੍ਰਹਿ ਕੋ ਨਾ ਸਿਧਾਨੇ ਤਬ ਸਿਨ ਦੁਤ ਕੋ ਹੀਰ ਜਟਨ ਕੋ ਜੂੜ ਛਕਾਇਓ ਹੋ ਪ੍ਰਮਤ ਪੰਖੇਰੂ ਗगन ਪ੍ਰਭਾ ਕੋ ਪਾਰ ਨਾ ਪਾਇਓ ਤਾ ਕੋ ਰੂਪ ਅਨੂਪ ਵਿਦਾਤਾ ਜੋ ਰਚਿਓ ਰੂਪ ਚਤੁਰਦਸ ਲੋਗਨ ਕੋ ਯਾ ਮੈਂ ਗਚਿਓ ਜੋ ਕੋ ਦੇਵਾ ਦੇਵ ਕਹਿ ਜਾਏ ਕੈ ਹੋ ਗਿਰੈ ਮੂਰਛ ਨਾ ਖਾਏ ਧਰਨ ਪਰ ਆਏ ਕੈ ਦੋਹਰਾ ਸਾਹਸ ਬਾਹੋ ਤਾ ਕੋ ਪਿਤਾ ਜਾ ਕੋ ਵੀਰ ਜਿ ਅਪਾਰ ਬਾਹੋ ਸਾਹਸ ਆਜ ਤਰੇ ਜਨ ਦੂਜੋ ਕਰਤਾਰ ਛਿਤ ਕੇ ਜਿਤੇ ਛਿਤੇ ਸਭ ਬੜੇ ਛਤਰੀਆਂ ਘਾਏ ਵਿਪਰਨ ਕੋ ਦਛਨਾ ਦਈ ਭੂਰ ਗਾਏ ਸੈਦਾਏ ਚਉਪਈ ਜਾ ਕੋ ਖੰਡ ਡੰਡ ਨਿਤ ਪਰੈ ਤੇ ਸ਼ਿਵ ਕੀ ਪੂਜਾ ਨਿਤ ਕਰੈ ਏਕ ਦਿਵਸ ਪਸੁਰਾਟ ਰਿਝਾਇਓ ਤੁਮਲ ਜੁਦ ਮੰਗਿਓ ਮੁਖ ਪਾਇਓ ਸ਼ਿਵ ਬਾਜ ਦੋਹਰਾ ਜਬ ਤੇਰੇ ਗ੍ਰਹਿ ਤੇ ਧਰਨ ਤੁਜਾ ਪਰੈ ਗਿਆਨ ਤੁਮਲ ਜੁਦ ਤਬ ਹੀ ਪਇਓ ਲੀਜੋ ਸਮਿ ਸੁਜਾਨ ਚਉਪਈ ਸੋਵਤ ਸੁਤਾ ਸੁਪਨ ਜੋ ਪਾਇਓ ਜਾਨਕ ਮੈਣ ਰੂਪ ਧਰ ਆਇਓ ਤਾਹੇ ਛੋਰ ਤਾ ਕੋ ਸੁਤ ਬਰਿਓ ਨਗਰ ਦਵਾਰ ਕਾ ਚਿਤਵਨ ਕਰਿਓ ਦੁਹਰਾ ਚਮਕ ਪਰੀ ਅਵਲਾ ਤਵੈ ਪ੍ਰੀਤ ਪਿਆ ਕੇ ਸੰਗ ਪੁਲਕ ਪਸੀਜਤ ਤਨ ਪਇਓ ਬਿਰਹਾ ਬਿਕਲ ਪਇਓ ਅੰਗ ਚਉਪਈ ਪੀਏ ਪੀ ਉਠਬ ਲਾਇ ਉਚਰੀ ਛੇਤ ਗਿਰ ਗਈ ਦਾਤਨੀ ਭਰੀ ਤਬ ਸਖੀਆਂ ਤੇ ਲਇਓ ਉਚਾਈ ਰੇਖਾ ਚਿੱਤਰ ਕਥਾ ਸੁਨ ਪਾਈ ਸਈਆ ਘੂਮਤ ਨੈਣ ਖੁਮਾਰੀ ਸੀ ਮਾਨੋ ਗੂੜਿਆ ਗੂੜਨ ਭੇਦ ਬਤਾਵੈ ਤਾਪ ਚੜੀ ਤੇ ਕੋ ਤਨ ਕੋ ਸਖੀ ਹਾਰ ਸ਼ਿੰਗਾਰ ਕੀਓ ਨਾ ਸੁਆਵੈ ਬੇਗ ਚਲੋ ਸੁਨ ਬੈਨ ਬੁਲਾਇ ਲਿਓ ਤੇਰੀ ਦਸਾ ਕਹਿ ਮੋਹੇ ਨਾ ਆਵੈ ਪੀਰ ਕੀ ਪੀਰ ਕੇ ਪੀਰ ਕਛੂ ਨਿਰਖੋ ਫਲ ਮੈਂ ਕੇ ਮਰਿਓ ਬਚ ਆਵੈ ਸਈਆ ਬੋਲਤ ਹੋ ਮਤਵਾਰੇ ਜਿਉ ਮਨ ਨਿਡਾਰ ਤੇ ਆਂਖਨ ਤੇ ਜਲ ਜੈ ਹੈ ਘੂਰ ਹਲਾਹਲ ਆਜ ਪੀਐ ਨਹਿ ਕਾਂਸੀ ਵਿਕੈ ਕਰਵਤਰੈ ਲੈ ਹੈ ਜਾਣਤ ਹੋ ਗ੍ਰਹਿ ਛਾੜ ਸਕੀ ਸਭ ਹੀ ਪਟ ਫਾਰ ਅਤੀਤਨ ਹੋਵੈ ਹੈ ਲਿਹੋ ਬਿਲੋਗ ਪਿਆਰੀ ਕੋ ਆਨਨ ਊਖ ਕਲਾ ਮਰਗੇ ਦੁਖ ਪੈ ਹੈ ਦੋਰਾ ਚਿਤ ਰੇਖਾ ਸੁਣੇ ਬਚਨ ਹਿਤੂ ਹੇਤ ਦੁਖ ਪਾਏ ਪਵਨ ਢਾਰ ਪਾਛੇ ਚਲੀ ਤਹਾਂ ਪਹੁੰਚੀ ਜਾਏ ਅੜਿਲ ਤਾਕੋ ਰੂਪ ਬਿਲੋਕਿਓ ਜਬ ਹੀ ਜਾਏ ਕੈ ਹਿਤੂ ਹੇਤ ਗਿਰ ਪਰੀ ਧਰਨ ਦੁਖ ਪਾਏ ਕੈ ਯਾਹੇ ਸਖੀ ਜੇ ਵਿਦ ਸੋ ਪੀਐ ਮਿਲਾਈਐ ਹੋ ਜਉਣ ਸੁਪਨਿਆ ਲਹਿਓ ਵਹਿ ਲੈ ਆਈਐ ਚੌਪਈ ਚਿੱਤਰ ਕਲਾ ਤੌਲ ਹਰ ਉਸਾਰਿਸ 14 ਭਵਨ ਤਹਾਂ ਲਿਖ ਡਾਰਿਸ ਦੇਵ ਦੈ ਤਿਹ ਠੌਰ ਬਨਾਏ ਗੰਧਰਵ ਜਛ ਭੁਜੰਗ ਸੁਹਾਏ ਦੋਹਰਾ ਦੇਸ ਦੇਸ ਕੇ ਏਸ ਜੇ ਤਹ ਸਭ ਲਿਖੇ ਬਨਾਏ ਰੋਹਣੇ ਪਰਦੁਮਨ ਸੁਤ ਹਰੀ ਆਦਿਕ ਜਦੁਰਾਏ 14 ਪੁਰੀ ਬਨਾਏ ਕਹਿ ਤਹ ਕਿਉ ਸਮਝਾਏ ਤੁਮਰੋ ਜੀਵ ਉਪਾਏ ਮੈਂ ਕਿਓ ਬਿਲੋ ਕਹੋ ਆਏ ਚੌਪਈ ਦੇਵ ਦਿਖਾਏ ਦੈਤ ਦਿਖਰਾਏ ਗੰਧਰਵ ਜਥ ਪੁਜੰਗ ਹਿਰਾਏ ਪੁਨ ਕੈਰ ਕੇ ਕੁਲਹ ਦਿਖਾਇਓ ਤਿਨਹ ਬਿਲੋਕਨ ਤ੍ਰੇ ਸੁਖ ਪਾਇਓ ਦੋਹਰਾ ਚੌਦਾ ਪੁਰੀ ਬਿਲੋਕ ਕਰ ਤਾਂ ਪਹੁੰਚੀ ਆਏ ਜਹ ਸਭ ਜਦ ਕੁਲ ਕੇ ਸਹਤ ਸੋਭਿਤ ਸ੍ਰੀ ਜਦੁਰਾਏ ਪ੍ਰਥਮ ਲਾਗ ਲੀਕੋ ਨਿਰਖ ਪੁਨ ਨਿਰਖੇ ਜਦੁਰਾਏ ਹਵੈ ਪ੍ਰਸੰਨੈ ਭਾਇਨ ਭਰੀ ਜਗਤ ਗੁਰੂ ਠਹਰਾਏ ਚਉਪਈ ਬਹੁਰ ਪ੍ਰਦੁਮਨ ਨਿਹਾਰਿਓ ਜਾਈ ਲਜਤ ਨਾਰੀ ਨਾਰੀ ਨਿਹਰਾਈ ਤਾਕੋ ਪੂਤ ਬਿਲੋਕਿਓ ਜਬ ਹੀ ਮਿਟ ਗਿਓ ਸੋਗ ਦੇਹ ਕੋ ਸਭ ਹੀ ਦੋਹਰਾ ਤੰਨੇ ਤੰਨੇ ਮੁਖ ਕੈ ਉਠੀ ਸਖਿਐ ਸੀਸ ਝੁਕਾਏ ਜੋ ਸੁਪਨੇ ਭੀਤਰ ਲਹਿਓ ਸੋਈ ਦਇਓ ਦਿਖਾਏ ਪੁਰੀ ਬਨਾਏ ਕੈ ਪੀਏ ਕੋ ਦਰਸ ਦਿਖਾਏ ਚਿੱਤਰ ਵਿਖਾਇ ਜਿਹ ਵਿਦ ਲਿਖਿਓ ਸੋ ਮੈਂ ਦੇਹੋ ਮਿਲਾਏ ਚਉਪਈ ਚਿੱਤਰ ਰੇਖ ਜਬ ਯੋ ਸੁਨ ਪਾਈ ਪਵਨ ਰੂਪ ਵੈ ਕੈ ਤਿਤ ਧਾਈ ਦੁਆਰਾਵਤੀ ਬਿਲੋਕਿਓ ਜਬ ਹੀ ਚਿਤ ਕੋ ਸੋਗ ਦੂਰ ਭਇਓ ਸਭ ਹੀ ਦੋਰਾ ਚਿੱਤਰ ਕਲਾ ਤਹ ਜਾਇ ਕੈ ਕਹਿ ਕੁਾਰ ਸੋ ਬੈਨ ਗਿਰ ਬਾਸਨ ਬਿਰਹਨ ਪਈ ਨਿਰਖ ਤੇ ਹਾਰੇ ਨੈਣ ਚਉਪਈ ਲਾਲ ਕਰੋ ਤੇ ਠੌਰ ਪਿਆਨੋ ਜਉਂ ਦੇਸ ਮੈਂ ਤੁਮੈ ਬਖਾਨੋ ਚੜ ਬਿਵਾਨ ਮੈਂ ਤਾਂ ਧਰੀਐ ਧਾਮ ਪਵਿੱਤਰ ਹਮਾਰੋ ਕਰਿਐ ਦੋਹਰਾ ਅਨਰੁੱਧ ਸੁਣਿਐ ਸੇ ਬਚਨ ਤਾਤੇ ਕਿਉ ਭਿਆਨ ਸਹਰ ਸਾਰ ਕੇ ਵਿਖੈ ਤਾਂ ਪਹੁੰਚਿਓ ਆਨੰ ਜੋ ਪਿਆਰੋ ਚਿਤ ਮੈਂ ਬਸਿਓ ਤਾਹੇ ਮਿਲਾਵੇ ਕੋਏ ਤਾਂ ਕੀ ਸੇਵਾ ਕੀਜੀਐ ਦਾਸਨ ਦਾਸੀ ਹੋਏ ਅੜਿਲ ਕਹੋ ਤਾਂ ਦਾਸੀ ਹੋਏ ਨੀਰ ਗਗਰੀ ਭਰ ਲਿਆਉ ਕਹੋ ਤਾਂ ਬੀਜ ਬਾਜ਼ਾਰ ਦਾਮ ਬਿਨ ਦੇਹ ਵਿਕਾਉ ਪ੍ਰਿਤਨ ਪ੍ਰਿਤਨੀ ਹੋਏ ਕਹੋ ਕਾਰਜ ਸੋ ਕਹਿ ਹੋ ਹੋ ਤਬ ਪ੍ਰਸਾਦ ਮੈਂ ਸਖੀ ਆਜ ਸਾਜਨ ਕਹ ਪੈ ਹੋ ਤਬ ਪ੍ਰਸਾਦ ਮੈਂ ਸਖੀ ਆਜ ਸਾਜਨ ਕੋ ਪਾਇਓ ਤਬ ਪ੍ਰਸਾਦ ਸੁਨ ਹਿਤੂ ਸੋਖ ਸਭ ਹੀ ਬਿਸਰਾਇਓ ਤਬ ਪ੍ਰਸਾਦ ਸੁਨ ਮਿੱਤਰ ਭੋਗ ਭਾਵਤ ਮਨ ਕਰ ਹੋ ਹੋ ਪੁਰੀ ਚੌਧ ਹੂੰ ਮਾਜ ਚੀਨ ਸੁੰਦਰ ਪਤ ਬਰ ਹੋ ਦੋਹਰਾ ਐਸੇ ਬਚਨ ਉਚਾਰ ਕਰ ਮਿਤ ਵਹਿ ਲਿਓ ਬੁਲਾਏ ਭਾਂਤ ਭਾਂਤ ਕੋ ਭੋਗ ਕੀਏ ਮਨ ਭਾਵਤ ਨਿਪਟਾਏ ਚਉਪਈ ਆਸਨ ਚੌਰਾ ਸਿਉ ਲੈ ਚੁੰਬਨ ਭਾਂਤ ਭਾਂਤ ਸੁੰਦੈ ਅਤ ਰਾਤਿ ਕਰਤ ਰਹਿਣ ਬੀਤਾਈ ਊਖਾ ਕਾਲ ਪਹੁੰਚੋ ਆਈ ਹੋਰ ਪਈ ਘਰ ਮੀਤਾ ਰਾਖਿਓ ਬਾਣਾ ਸੁਰ ਸੋ ਪ੍ਰਗਟ ਨਾ ਭਾਖਿਓ ਤਾਵਲੋ ਤੁਜਾ ਬਧੀ ਗਿਰ ਗਈ ਤਾਕੋ ਚਿਤ ਚਿੰਤਾ ਅਤ ਪਈ ਦੋਰਾ ਭਾਂਤ ਭਾਂਤ ਕੇ ਸ਼ਸਤਰ ਲੈ ਸੂਰਾ ਸਭੈ ਬੁਲਾਏ ਸੇਵਕੋ ਬਚਨ ਸੰਭਾਰ ਕੈ ਤਹਾਂ ਪਹੁੰਚਿਓ ਆਏ ਚੌਪੀ ਜੋਰ ਅਨੀ ਰਾਜਾ ਇਤ ਆਇਓ ਤੇਨ ਮਿਲ ਕੇ ਕੇਲ ਮਚਾਇਓ ਚੌਰਾ ਸਿਆਸਨ ਕਾ ਲੇਹੀ ਖਾਸਿਆਸ ਦੋ ਅਲਿੰਗਣ ਦੇਹੀ ਕੇਲ ਕਰਤ ਦੋਹਿਤਾ ਲਗ ਪਾਈ ਜਾਗਿਓ ਕ੍ਰੋਧ ਨਿਰਪਨ ਕੇ ਰਾਈ ਅਬ ਹੀ ਇਨ ਦੂਹਨ ਗਹਿ ਲੈ ਹੈ ਮਾਰ ਕੂੜ ਜਮ ਲੋਕ ਪਠਾਇ ਹੈ ਦੋਰਾ ਊਖਾ ਨਿਜ ਪਿਤ ਕੇ ਨਿਰਖ ਨੈਣ ਰਹੀ ਨਿਹਰਾਏ ਕਰੀਐ ਕਛੂ ਉਪਾਏ ਅਬ ਲੀਜੈ ਮੀਤ ਬਚਾਏ ਉਠ ਅਨਰੁੱਧ ਠਾਡੋ ਭਇਓ ਤਨਖਵਾਨ ਲੈ ਹਾਥ ਪ੍ਰਗਟ ਸੁਭਟ ਝਟਪਟ ਕਟੇ ਅਮਿਤ ਵਿਗਟ ਬਲ ਸਾਥ ਭਜੰਗ ਛੰਦ ਪਰਿਓ ਲੋਹ ਗਾੜੋ ਮਹਾ ਜੁਦ ਮਚਿਓ ਲੈ ਪਾਰਬਤੀ ਪਾਰਬਤੀ ਨਾਥ ਨਚਿਓ ਗਹਿ ਸੂਲ ਸੈਥੀ ਸਵੈ ਸੂਰ ਧਾਏ ਮਹਾ ਕੋਬ ਕੈ ਤੁੰਦ ਬਾਜੀ ਨਚਾਏ ਚਉਪਈ ਕੇਤੇ ਪ੍ਰਵਲ ਨਿਬਲਤਾ ਕੀਨੇ ਜੀਤ ਜੀਤ ਕੇਤੇ ਰਿਪਲੀਨੇ ਕੇਤੇ ਬਿਨ ਪ੍ਰਾਨਨ ਪੜ ਪਏ ਰਹਿ ਰਹਿ ਸ਼ਸਤਰ ਸਾਥ ਹੀ ਗਏ ਭੁਜੰਗ ਚੰਦ ਕਰੀ ਕਰੋਰ ਮਾਰੇ ਰਥੀ ਕੋਟ ਕੂਟੇ ਕਿਤੇ ਸਵਾਰ ਘਾਏ ਫਿਰੈ ਬਾਜ ਛੂਟੇ ਕਿਤੇ ਛੱਕਰ ਛੇਕੇ ਕਿਤੇ ਛੱਤਰ ਤੋਰੇ ਕਿਤੇ ਬਾਂਧ ਲੀਨੇ ਕਿਤੇ ਛੈਲ ਛੋਰੇ ਕਿਤੇ ਪੀਰ ਪਾਜੇ ਕਿਤੇ ਕੋਬ ਟੂਕੇ ਚਹੂ ਔਰ ਤੇ ਮਾਰ ਹੀ ਮਾਰ ਕੂਕੇ ਲੈ ਬਾਹ ਸਾਹੰਸਰ ਕੋ ਸ਼ਸਤਰ ਭਾਰੇ ਚਲਿਓ ਕੋਪ ਕੈ ਰਾਜ ਬਾਜੇ ਨਗਾਰੇ ਦੋਹਰਾ ਜੁਦ ਪਇਓ ਕਹ ਲਓ ਗਨੋ ਇਤੀ ਨਾ ਆਵਤ ਸੋਦੇ ਕਾਇਨ ਕੈ ਘਾਇਲ ਪਏ ਬਾਂਧ ਲਿਓ ਅਨਰੁੱਧ ਚੌਬਈ ਜਬ ਉਖਾ ਐਸੇ ਸੁਨ ਪਾਈ ਲੀਨੇ ਮੋਰ ਬਾਂ ਸੁਖਦਾਈ ਤਬ ਰੇਖਾ ਕਾ ਬੋਲ ਪਠਾਇਸ ਨਗਰ ਦਵਾਰ ਕਾ ਬਹੁਰ ਪਠਾਇਸ ਚਲੀ ਚਲੀ ਜਈਓ ਤੁਮ ਤਹਾਂ ਬੈਠੇ ਕ੍ਰਿਸ਼ਨ ਸਿਆਮ ਘਨ ਜਹਾਂ ਦੈ ਪਤਿਆ ਭਾਣਨ ਪਰ ਰਹੀਓ ਹਮਰੀ ਕਥਾ ਛੋਰ ਤੇ ਕਹੀਓ ਅੜਿਲ ਦੀਨਾਨਾਥ ਹਮਾਰੀ ਰੱਛਾ ਕੀਤੀਐ ਯਾ ਸੰਕਟ ਕੋ ਕਾਟ ਆਏ ਕਰ ਦੀਦੀਐ ਪਰਿਓ ਬੰਦ ਤਉ ਪੌਤਰਹਿ ਅਭੈ ਛੁਰਾਈਐ ਹੋ ਤਬ ਆਪਨ ਕਹ ਦੀਨ ਧਰਨ ਕਹਾਈਐ ਪ੍ਰਥਮ ਬਕੀ ਕੋ ਮਾਰ ਬਹੁਰ ਬਗਲਾਸੁਰ ਮਾਰਿਓ ਸਕਟਾਸੁਰ ਕੇਸੀਐ ਕੇਸ ਗਹਿ ਕੰਸ ਵਿਚਾਰਿਓ ਆਘਾਸੁਰ ਤ੍ਰਿਣਵਰਤ ਮੁਸ਼ਟ ਚੰਡੂਰ ਬਿਦਾਰੇ ਹੋ ਲੀਜੈ ਹਮੈ ਬਚਾਏ ਸਕਲ ਹਮ ਸਰਨ ਤਿਹਾਰੇ ਮਦ ਕੋ ਪ੍ਰਥਮ ਸੰਘਾਰ ਬਹੁਰ ਮੁਰ ਮਰਦਨ ਕੀਨੋ ਦਾਵਾ ਨਾਲ ਤੇ ਰਾਖ ਸਕਲ ਗੋਪਨ ਕੋ ਲੀਨੋ ਮਹਾ ਕੋ ਕਰ ਇੰਦਰ ਜਵੈ ਬਰਖਾ ਵਰਖਾਈ ਹੋ ਤਿਸੀ ਠੌਰ ਤੁਮ ਆਨ ਭੈ ਬ੍ਰਿਜਨਾਥ ਸਹਾਈ ਦੋਹਰਾ ਜਾ ਸਾਧਨ ਸੰਕਟ ਬਨੈ ਤਾ ਤਾ ਲੈ ਬਚਾਏ ਆਵ ਹਮ ਹੋ ਸੰਕਟ ਬਨਿਓ ਕੀਜੈ ਆਨ ਸਹਾਏ ਅੜਿਲ ਚਿਤ੍ਰ ਕਲਾਏ ਭਉ ਦੀਨ ਹੋਇ ਜਬ ਕਹੀ ਤਾ ਕੀ ਬ੍ਰਿਥਾ ਸਮਸਤ ਚਿਤ ਜਦ ਪਤ ਲਹੀ ਹਵੈ ਕੈ ਗਰੁੜ ਅਰੂੜ ਪਹੁੰਚੈ ਆਏ ਕੈ ਹੋ ਬਿਕਟ ਸੁਭਟ ਚਟ ਪਟ ਕਰਦੈ ਰਿਸਾਏ ਕੈ ਚਉਪੀ ਪੀਰ ਪਰੇ ਭਾਜੇ ਪਟ ਪਾਰੇ ਜਾਇ ਰਾਪੈ ਬਹੁਤ ਪੁਕਾਰੇ ਬੈਠਿਓ ਕਹਾ ਦੇਵ ਕੇ ਕਾਏ ਚੜੇ ਗਰੁੜ ਗਰੁੜ ਤੁਜ ਆਏ ਦੋਹਰਾ ਯੋ ਸੁਨ ਕਹਿ ਰਾਜਾ ਤਵੈ ਰਣ ਚੜ ਚਲਿਓ ਰਿਸਾਤ ਬਾਂਦ ਬਡਹਾਰੀ ਉਮਗਿਓ ਕੌਚ ਨਾ ਪਹਿਰਿਓ ਗਾਤ ਚਉਪਈ ਜੋਰੈ ਸੈਨ ਜਾਤ ਪਇਓ ਤਾਹਾਂ ਗਾਜ ਕ੍ਰਿਸ਼ਨ ਸਿੰਘ ਜੂ ਜਹਾਂ ਅਸਤਰ ਸ਼ਸਤਰ ਕਰ ਕੋ ਚਲਾਏ ਕਾੜ ਸਿਆਮ ਸਭ ਭੂਮ ਗਿਰਾਏ ਨਰਾਚੰ ਸਹਸਰੀ ਪੁਜਾਨ ਬੈ ਸਹਸਤਰ ਅਸਤਰ ਸ਼ਸਤਰ ਲੈ ਹਠਿਓ ਰਸਾਏ ਕਹਿ ਹਠੀ ਕਮਾਨ ਬਾਣ ਪਾਨ ਲੈ ਬਧੇ ਰਥੀ ਮਹਾਰਥੀ ਅਪਰਮਾਨ ਬਾਨ ਮਾਰ ਕੈ ਦਇ ਪਠਾਏ ਸਵਰਗ ਸੂਰ ਕੋ ਕੋ ਸੰਭਾਰ ਕੈ ਚਉਪੀ ਬਹੁ ਸਾਇਕ ਜਦ ਪਦ ਕੋ ਮਾਰੇ ਬਹੁ ਬਾਨਨ ਸੋ ਕਰੁਣ ਪ੍ਰਹਾਰੇ ਬਹੁ ਸੂਲਨ ਸੋ ਰਥੀ ਪਰੋਏ ਲਗੇ ਸੋਟ ਸਹਿ ਹਥੀਨ ਸੋਏ ਤਬ ਸ੍ਰੀ ਕੋ ਕ੍ਰਿਸ਼ਨ ਕਰ ਦੀਨੋ ਖੰਡ ਖੰਡ ਸ਼ਸਤਰਾਸਤਰ ਕੀਨੋ ਬਾਣਾ ਸੁਰਹਿ ਬਾਨ ਬਹੁ ਮਾਰੇ ਵੇਦ ਬਰਮ ਧਨ ਚਰਮ ਸਿਧਾਰੇ ਅੜਿਲ ਬਹੁਰ ਕ੍ਰਿਸ਼ਨ ਦੀ ਬਾਣ ਚਲਾਏ ਕੋਪ ਕਰ ਬਾਣਾ ਸੁਰ ਕੇ ਚਰਮ ਬਰਮ ਸਰਵਾਸਤਰ ਹਾਰੇ ਸੂਦ ਮਾਰ ਹੈ ਚਾਰੋ ਦੇ ਗਿਰਾਏ ਕੈ ਹੋ ਰਥੀ ਮਹਾਰਥ ਆਤੀ ਰਥੀਆਂ ਕੋ ਕਾਇ ਕੈ ਚੌਂਕ ਠਾੜ ਭੂ ਭਇਓ ਆਯੁਧਨ ਧਾਰ ਕੈ ਗਰੁੜ ਗਰੁੜ ਨਾਇਕ ਕੋ ਵਿਸਿਕ ਪ੍ਰਹਾਰ ਕੈ ਸਾਤ ਸਾਤ ਕੈ ਆਠ ਅਰਜਨੈ ਮਾਰ ਕਾਰੇ ਹੋ ਕੋਟ ਕਰੀ ਕੁਰ ਰਾਏ ਹਨੇ ਰਿਸ ਧਾਰ ਕਰ ਕੋਪ ਕ੍ਰਿਸ਼ਨ ਕੇ ਜਗਿਓ ਤੁਜਾ ਕਾਟਤ ਪਇਓ ਛਿਪਰ ਛਟਾ ਕਰ ਛਤਰ ਛਿਤਹਿ ਡਾਰਤ ਪਇਓ ਚਰਮ ਬਰਮ ਰਿਪ ਚਰਮ ਕੋ ਕਰ ਘਾਟ ਹੋ ਹੋ ਰਥ ਰਥੀਆਂ ਰਣ ਭੀਤਰ ਤਿਲ ਤਿਲ ਬਾਟਿਓ ਬੜੇ ਦੁਬਈਆ ਮਾਰੇ ਕ੍ਰਿਸ਼ਨ ਦੇ ਸਾਇਕੈ ਤਿਲ ਤਿਲ ਪਾਏ ਪ੍ਰਹਾਰੇ ਰਥੀਆਂ ਘਾਇ ਕੈ ਛੈਲ ਚਿਕਨਿਆ ਕਾਟੇ ਪੂਜਾ ਸਹਸਰ ਹਰ ਹੋ ਤਵ ਸ਼ਿਵ ਪਹੁੰਚੇ ਆਏ ਸੋ ਭਗਤ ਵਿਚਾਰ ਕਰ ਬੀਸ ਬਾਣ ਬਿਸੋ ਇਸ ਕਹਾ ਬ੍ਰਿਜਪਤੀ ਮਾਰਿਓ ਬਹੁਰ ਬਾਣ 32 ਸੋ ਵਾਹੇ ਪ੍ਰਹਾਰਿਓ ਨਿਰਖ ਜੁਦ ਕੋ ਜਚ ਰਹੇ ਚਿਤ ਲਾਇ ਹੋ ਦੇਵ ਅਦੇਵਨ ਦੇਵ ਰਹੇ ਉਰਝਾਇ ਰੁਦਰ ਕ੍ਰੋਧ ਅਤਿ ਪਇਓ ਤਪ ਤਪ ਛੋਰਿਓ ਸੀਤ ਤਾਪ ਤਜ ਕ੍ਰਿਸ਼ਨ ਬਕਤਰ ਤੇ ਮੋਰਿਓ ਐਸ ਗੌਰ ਸੋ ਗਾਹ ਗਗਨ ਸਰ ਲਾਇਕੈ ਹੋ ਤੁਮਲ ਜੁਧ ਕਰ ਲੀਨੋ ਖੇਤ ਛਿਨਾਇਕੈ ਦੋਹਰਾ ਜੀਤ ਸਤਰ ਨਿਜ ਪੌਤਰ ਕੀ ਕੀਨੀ ਬੰਦ ਖਲਾਸ ਭਾਂਤ ਭਾਂਤ ਬਾਜਨ ਬਜੇ ਹਰਖੇ ਸੁਨ ਸੁਰ ਬਿਆਸ ਅੜਿਲ ਆਨ ਰੁੱਧ ਕੋ ਊਖਾ ਦਈ ਵਿਵਾਏ ਕੈ ਗਾੜੇ ਗੜ ਵਾਰਨ ਗੜ ਗਜੀਆਂ ਗਾਏ ਕੈ ਹਠੇ ਹਠੀਲਣ ਜੀ ਚਲੇ ਸੁਖ ਪਾਏ ਕੈ ਹੋ ਦੰਤ ਬਕਤਰ ਕੇ ਸੰਗ ਬਨਿਓ ਰਣ ਆਏ ਕੈ ਭੁਜੰਗ ਛੰਦ ਉਤੈ ਦੰਤ ਬਕਤਰਾ ਇਤੇ ਕ੍ਰਿਸ਼ਨ ਸੂਰੋ ਹਠੈ ਨਾ ਹਠੀਲੋ ਮਹਾ ਜੁਦ ਪੂਰੋ ਲੈ ਸੂਲ ਸੈਥੀ ਮਹਾਵੀਰ ਰਾਜੈ ਲਖੇ ਦਿੱਤੇ ਆਦਿੱਤੇ ਕੋ ਦਰਪ ਭਾਜੈ ਤਵੈ ਛਾੜ ਕੈ ਚੱਕਰ ਦੀਨੋ ਕਨਾਈ ਬਹੀ ਦੈਤ ਕੀ ਨਾਰ ਮੈਂ ਤਾਰ ਜਾਈ ਗਿਰਿਓ ਝੂਮ ਕੈ ਭੂਮ ਮੈਂ ਕੋਪ ਕੂਟਿਓ ਮਨੋ ਮੇਰ ਕੋ ਸਾਤਮੋ ਸ੍ਰਿੰਗ ਟੂਟਿਓ ਚਉਪਈ ਹਾਰੇ ਹਰ ਵਤੀ ਸਿਦਾਰੇ ਪਾਂਤ ਪਾਂਤ ਕੇ ਬਜੇ ਨਗਾਰੇ ਪਠੇ ਤਰਨ ਪਖਰੀਆ ਹਰਖੇ ਸੁਰ ਸਭ ਪੂਪ ਗਗਨ ਤੇ ਬਰਖੇ ਦੋਰਾ ਬਾਹੂ ਛੈ ਬਾਨਾ ਸਰਕਾਰ ਦੰਤ ਬਕਤਰੈ ਘਾਏ ਹਰੀ ਕ੍ਰਿਸ਼ੋ ਦਰਜੀਤ ਸਿਵ ਤਨ ਤਨ ਜਦੁਰਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 142 ਸਮੂਹ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ